ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਲ ਸਲਾਇਆ ਆਪੀ ਨੇ ਭੋਗ ਭੋਗ ਕੇ ਜਿਹੜਾ ਜੀਵ ਆਤਮਾ ਹੈ ਸਰੀਰ ਦੇ ਵਿੱਚ ਰਲਿਆ ਜਨਮ ਲਿਆ ਭੋਗ ਭੋਗਦਾ ਰਿਹਾ ਸਰੀਰ ਦੇ ਭੋਗ ਭਸਮ ਹੋ ਗਿਆ ਸਵਾਦੀ ਢੇਰੀ ਹੋ ਗਿਆ ਮਰ ਗਿਆ ਭੌਰ ਸਲਾਇਆ ਉਹ ਪੌਰ ਜਿਹੜਾ ਉੱਡ ਗਿਆ ਉਹ ਚਲਾ ਗਿਆ ਨਿਕਲ ਕੇ ਆ ਸਾਰੀ ਜ਼ਿੰਦਗੀ ਦੀ ਰਿਜ਼ਲਟ ਹੈ ਜਿਹੜੇ ਮਨੁੱਖ ਨੇ ਇੱਕ ਲਾਈਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕਹਿਤੀ ਸਾਰੇ ਜੀਵਨ ਦੀ ਕਹਾਣੀ ਇੱਕ ਲਾਈਨ 'ਚ ਕਹਿਤੀ ਮਨਮੁਖਾਂ ਦੀ ਆਪੀ ਨੇ ਭੋਗ ਭੋਗ ਕੇ ਹੋਏ ਪਸਵੜ ਭੌਰ ਜੇ ਭਲਾ ਵੱਡਾ ਸੀ ਉਹ ਬਾਤ ਦੁਨੀਆ ਦੇ ਵਿੱਚ ਵੱਡਾ ਹੋਆ ਦੁਨੀਦਾਰ ਗੱਲ ਸੰਗਤ ਘੱਟ ਚਲਾਇਆ ਜੇ ਵੱਡਾ ਸੀ ਕੋਈ ਬਹੁਤ ਬੜੀ ਪਦਵੀ ਦਾ ਮਾਲਕ ਸੀ ਜਾਂ ਕੋਈ ਸ਼ਕਤੀਸ਼ਾਲੀ ਸੀ ਕੋਈ ਰਾਜਾ ਸੀ ਕੋਈ ਮਿਨਿਸਟਰ ਸੀ ਇਹ ਕੋਈ ਫੌਜਦਾਰ ਸੀ ਇਹ ਵੱਡਾ ਦੁਨੀਆ ਵਿੱਚ ਵੱਡਾ ਅਹੁਦਾ ਸੀ ਵੱਡਾ ਦੁਨੀਦਾਰ ਦੁਨੀਦਾਰ ਵੱਡਾ ਸੀ ਪਰ ਦੁਰਗਾ ਜੀ ਵੱਡਾ ਨਹੀਂ ਸੀ ਇਹ ਦੁਨੀਆ ਦੇ ਜੱਸੀ ਦੁਰਗਾ ਜੀ ਕੋਈ ਜੱਸੀ ਦੁਨੀਦਾਰ ਲਫ਼ਜ਼ ਵਰਤੇ ਗਲ ਸੰਗਲ ਘੱਟ ਚਲਾਇਆ ਤਾਂ ਮੋਟਾ ਸੰਗਲ ਪਾ ਕੇ ਲੈ ਜਾਂਦੇ ਨੂੰ ਜਾਣਾ ਨਹੀਂ ਚਾਹੁੰਦਾ ਵੱਡਾ ਉਹ ਅੜਦਾ ਵੀ ਉਹਦਾ ਜੀ ਲੱਗਿਆ ਹੋਇਆ ਇੱਥੇ ਉਹ ਗਰੀਬ ਦਾ ਪਹਿਲਾਂ ਹੀ ਦੁਖੀ ਆਤਮ ਹੱਤਿਆ ਕਰਦਾ ਉਹਦਾ ਇੱਥੇ ਦੁਖੀ ਹੋਇਆ ਹੈ ਵੱਡਾ ਪੈਰੜ ਆਉਂਦਾ ਗੜ ਸੰਗੜ ਘਾਟੇ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਅੱਗੇ ਕਰਨੀ ਕੀਰਤੀ ਵਾਚੀ ਹੈ ਅੱਗੇ ਵਾਚਦੇ ਕੀਰ ਵਾਚਿਆ ਕੀ ਜਾਊਗਾ ਕਰਨੀ ਕਾਦੀ ਕਰਨੀ ਕੀਰਤੀ ਦੀ ਕਰਨੀ ਉਹਨੇ ਕੋਈ ਕੀਰਤੀ ਵਾਲਾ ਜਦ ਘਟਿਆ ਸੰਸਾਰ ਜਾਂ ਨਹੀਂ ਘਟਿਆ ਜਿਹੜੀ ਦਰਗਾਹ ਐਸਾ ਜਸ ਘਟਿਆ ਜਿਹੜਾ ਦਰਗਾਹ 'ਚ ਪਰਮਾਨ ਦਰਗਾਹ ਦੇ ਹਿਸਾਬ ਦਾ ਕੋਈ ਜਸ ਘਟਿਆ ਨਹੀਂ ਘਟਿਆ ਕੀਰਤੀ ਕਰਨ ਦੇ ਕਾਬਲ ਹੈ ਕਿ ਨਹੀਂ ਹੈ ਇਹ ਦੇਖਿਆ ਜਾਣਾ ਜੇ ਤਾਂ ਦਰਗਾਹ ਦੇ ਵਿੱਚ ਜਸ ਹੈ ਉਹਦਾ ਵੀ ਹਾਂ ਵੀ ਅੱਗੇ ਨੂੰ ਬੁੱਧ ਨਿਰਵਲ ਕਰਕੇ ਲੈ ਕੇ ਆਇਆ ਨਿਰਵਲ ਬੁੱਧ ਹੋ ਹੋਊਗੀ ਚਲੋ ਥੋੜੀ ਹੋਊਗੀ ਚਾਹੇ ਜ਼ਿਆਦਾ ਹੋਊਗੀ ਪਾਸ ਤਾਂ ਗਿਆ ਨੰਬਰ ਜਾਇ ਘਟਾ ਗਿਆ ਡਿਵੀਜ਼ਨ ਘਟ ਗਈ ਚਲ ਕਹਿੰਦਾ ਪਾਸ ਤਾਂ ਹੋ ਗਿਆ ਫੇਲ ਤਾਂ ਨਹੀਂ ਹੋਇਆ ਫੇਰ ਵੀ ਚਲੋ ਸ਼ਾਬਾਸ਼ ਹੈ ਕਰਨੀ ਕੀਰਤ ਬਾਚੀ ਹੈ ਭਾਈ ਲਿਖਾ ਗੱਲ ਸਮਝਾਇਆ ਭਾਈ ਇਹ ਨੂੰ ਸਮਝਾਇਆ ਭਾਈ ਅੱਗੇ ਨਾ ਤੇ ਤੇਰਾ ਸੀਗਾ ਆ ਦੇਖ ਲੈ ਮੂੰਹ ਪਿਛਲਾ ਪਿਛਲੀ ਫੋਟੋ ਤੇਰੀ ਇਹ ਜੀ ਆ ਹੁਣ ਵਾਲੀ ਇਹ ਜੀ ਹੈ ਦੋਏ ਫੋਟੋਆਂ ਦਿਖਾਤੀਆਂ ਉਹਨੂੰ ਖਿੱਚ ਕੇ ਜੇ ਹੁਣ 25 ਸਾਲ ਦੇ ਦੀ ਫੋਟੋ ਸੀ 65 ਸਾਲ ਦੇ ਦੀ ਖਿੱਚ ਕੇ ਦਿਖਾਤੀ ਆਪੇ ਪਤਾ ਲੱਗ ਜੂ ਵੀ ਆ ਵੀ ਤੂੰ ਆ ਵੀ ਤੂੰ ਫਿਰ ਉਹਨੂੰ ਕੋਈ ਕਹਿਣ ਦੇ ਸਮਝਾਉਣ ਦੀ ਲੋੜ ਨਹੀਂ 25 ਸਾਲ ਦੇ ਤਾਂ ਜੇਬ 'ਚ ਪਾਈ ਫਿਰਦਾ ਉਹਨੂੰ ਪਤਾ ਹੀ ਹੈ ਦੇਖੀ ਹੋਈ ਹੈ 65 ਸਾਲ ਦੇ ਦੀ ਹੁਣ ਖਿੱਚ ਕੇ ਦਿਖਾਤੀ ਉਹਨੂੰ ਹੁਣ ਕੀ ਬੋਲੂਗਾ ਫਿਰ ਉਹ ਫਾਈਨਲ ਫੋਟੋ ਆ ਜਿਹੜੀ ਉਹ ਬਦਲਦੀ ਰਹੀ ਕੋਈ ਨਹੀਂ ਸਾਰੀ ਜ਼ਿੰਦਗੀ 'ਚ ਕਦੇ ਤਕੜਾ ਹੋ ਗਿਆ ਕਦੇ ਬਿਮਾਰ ਹੋ ਗਿਆ ਸੋਵਰ ਫੋਟੋ ਬਦਲਦੀ ਹੈ ਕਦੇ ਬੁੱਧੀ ਘਟ ਗਈ ਕਦੇ ਵੱਧ ਗਈ ਕਦੇ ਕਿਹਾ ਜਾਊਗਾ ਕਦੇ ਕਿਹਾ ਜਾਊਗਾ ਫਾਈਨਲ ਵਾਲੀ ਗੱਲ ਹੈ ਬਈ ਆਦਮੀ ਦੀ ਅਮੀਰੀ ਗਰੀਬੀ ਹੁੰਦੀ ਰਹਿੰਦੀ ਹੈ ਫਾਈਨਲ ਵਿੱਚ ਕੀ ਹੈ ਉਹਦੇ ਕੋਲ ਅੱਜ ਦੀ ਡੇਟ 'ਚ ਕੀ ਹੈ ਅੱਜ ਦੀ ਡੇਟ ਉਹਦੀ ਜਾਂ ਸਭ ਜਸ ਕੀ ਹੈ ਬਸ ਉਹ ਫਾਈਨਲ ਵਾਲਾ ਉਹਨਾਂ ਨੇ ਕਹਿਣਾ ਫਾਈਨਲ ਵਾਲੀ ਫੋਟੋ ਦਿਖਾ ਦੇਣੀ ਉਹਨੂੰ ਵੀ ਭਾਈ ਅੱਗੇ ਨਾ ਸੀ ਤੇਰਾ ਬਲੀਦਤਾ ਹੁਣ ਘਟਿਆ ਆ ਵਧੀਆ ਮੈਂ ਲੇਖਾ ਕਰ ਤੇ ਉਹਨੂੰ ਸਮਝਾਤਾ ਹੋ ਹੋਵੀ ਪੌਂਦੀ ਹੁਣ ਸੁਣੀਏ ਕਿਆ ਰੋਇਆ ਉੱਥੇ ਗੱਲਾਂ ਇੰਦੀਆਂ ਮਤਲਬ ਹੈ ਜਿਵੇਂ ਕਿਸੇ ਨੂੰ 10 ਆਦਮੀ ਘੇਰ ਲੈਣ ਝੂਠੇ ਨੂੰ ਪੰਚਾਇਤ ਚ ਤੇ ਦੱਸਿਓ ਤੇ ਸਵਾਲ ਇਕੱਠੇ ਦਾਗੀ ਜਾਣ ਕੋਈ ਤਾਂ ਮਤ ਮਾਰੀ ਜਾਂਦੀ ਹੈ ਜਿਵੇਂ ਕਹਿੰਦੇ ਜੁੱਤੀਆਂ ਪੈਂਦੀਆਂ ਨੂੰ ਥਾਂ ਨਹੀਂ ਲੱਭਦਾ ਗੱਲ ਕਹਿਣ ਵਾਲਿਆਂ ਨੂੰ ਉਹਦੇ ਕੋਲ ਟਾਈਮ ਨਹੀਂ ਲੱਭਦਾ ਇੱਕ ਗੱਲ ਮਾੜੀ ਜੀ ਕਰਦਾ ਵੀ ਉਹਨਾਂ ਦੇ ਸਵਾਲ ਖੜੇ ਹੁੰਦੇ ਨੇ ਉਹਦੇ ਐਡੀਆਂ ਪੈਂਦੀਆਂ ਨੇ ਨਾ ਝਾੜਾਂ ਝੜਕਾਂ ਥੌਣ ਉਹ ਵੀ ਪਾਉਂਦੀ ਝੜਕਾਂ ਹੀ ਪੈਂਦੀਆਂ ਨੇ ਉਹ ਮੂੰਹ ਝੋਟਾਂ ਖਾਏ ਹੁਣ ਸੁਣੀਏ ਕਿਆ ਰੋਇਆ ਉਹ ਰੋਦੇ ਨੂੰ ਕੋਈ ਨਹੀਂ ਕੋਈ ਐਮ ਨਹੀਂ ਕਹਿੰਦਾ ਵੀ ਚੱਲ ਕੋਈ ਨਹੀਂ ਭਾਈ ਘੱਟ ਮਾਰੋ ਇਹਨੂੰ ਕੁਝ ਕਹੋ ਨਾ ਕੋਈ ਹਮਦਰਦੀ ਵੀ ਨਹੀਂ ਮਿਲਦਾ ਉੱਥੇ ਰੋਂਦੇ ਵੀ ਨਹੀਂ ਕੋਈ ਸੁਣਦਾ ਕਹਿੰਦਾ ਹੁਣ ਰੋਣਾ ਤੈਨੂੰ ਉਹ ਕਹਿ ਹਟੇ ਤੂੰ ਤੈਨੂੰ ਸੁਣਿਆ ਨਹੀਂ ਸੀ ਤੈਨੂੰ ਉਹ ਨਹੀਂ ਸੀ ਤੂੰ ਫਲਾਣੇ ਤੋਂ ਗਿਆ ਤੇ ਹੋਰ ਉਹ ਤੇ ਕੀ ਬਣ ਜੂ ਤੇਰਾ ਮਨ ਅੰਦੇ ਜਨਮ ਗਵਾਇਆ ਮਨ ਅੰਦੇ ਜਨਮ ਗਵਾਇਆ ਬਸ ਮਨ ਅੰਦੇ ਦੇ ਮਗਰ ਲਾ ਕੇ ਜਨਮ ਹੋਇਆ ਮਨ ਤਾਂ ਨਾ ਹੈ ਅੰਦੀ ਕੰਮੀ ਅੰਧ ਮਨ ਜੇ ਕੰਮ ਨਾ ਹੋ ਕੇ ਕਰਦਾ ਹੈ ਮਨ ਵੀ ਅੰਤ ਹੈ ਅੰਦੀ ਕੰਮੀ ਅੰਧ ਮਨ ਮਨ ਅੰਧੇ ਤਨ ਹਿਰਦਾ ਵੀ ਅੰਦਰ ਹੀ ਅੰਦਰ ਵੀ ਅੱਖ ਹੈ ਨਹੀਂ ਫਿਰ ਅੰਦਰਲੀ ਅੱਖ ਵੀ ਹੈ ਅਕਲ ਵੀ ਹੈ ਨਹੀਂ